ਦੋਹਰਾ ਮਰਗ ਜੋਹਡੇ ਕੇ ਵਿਖੈ ਏਕ ਪਠਾਨੀ ਨਾਰ ਬੈਰਮ ਖਾਂ ਤਾ ਕੋ ਰਹਿ ਭਰਤਾ ਅਤ ਸੁਭਕਾਰ ਤਮਨ ਪਠਾਨੀ ਕੋ ਤੋ ਨਾਮ ਗੋਹਰਾ ਰਾਏ ਜਾਨ ਕਨਕ ਕੀ ਪੁੱਤਰ ਕਾ ਵਿਦਨਾਰ ਜੀਵਨ ਆਏ ਹਰ ਬਲ ਕੈ ਆਵਤ ਪੈ ਤਾਪੈ ਅਤ ਦਲ ਜੋਰ ਦਹਿ ਯਹ ਨਿਕਾਰ ਕੈ ਲਹਿ ਦੇ ਸਮਰੋਰ ਚਉਪਈ ਦੂਤ ਵੈ ਬੈਰਮ ਪਹਿ ਆਇਓ ਤਾ ਕੋ ਅਧਿਕ ਰੋ ਸੁਭਜਾਇਓ ਬੈਠੋ ਕਾ ਦੈਵ ਕੇ ਖੋਏ ਤੋ ਪਹਿ ਕਰੇ ਆਰ ਮਿਨ ਢੋਏ ਬੈਰਮ ਅਧਿਕ ਬਚਨ ਸੁਣ ਡਰਿਓ ਆ ਭਜਨ ਕੋ ਸਾਮੋ ਕਰਿਓ ਤਦ ਚਲ ਤੀਰ ਪਠਾਨੀ ਆਈ ਸੋ ਕਹਿਓ ਸੋਚਹੁ ਸੁਨਾਈ ਦੋਹਰਾ ਤੋਰ ਪਿਤਾ ਐਸੋ ਤੋ ਜਾ ਕੋ ਜਗ ਮੈ ਨਾਮ ਤੂੰ ਕਾਤੁਰ ਐਸੋ ਪਇਓ ਛਾੜ ਚਲਿਓ ਸੰਗਰਾਮ ਚਉਪਈ ਆਪਣੀ ਪਗਿਆ ਮੋਕਾ ਦੀਜੈ ਮੇਰੀ ਪਹਿਰ ਜਾ ਰਹ ਲੀਜੈ ਜਾ ਮੈਂ ਸ਼ਸਤਰ ਤਿਹਾਰੋ ਤਰਹੁ ਟੂਕ ਟੂਕ ਬੈਰਨ ਕੇ ਕਰਹੁ ਯੋ ਕੈ ਪਤੇ ਭੋਰੇ ਦੀਨੋ ਤਾ ਕੈ ਛੀਨ ਆਜ ਧਨ ਲੀਨੋ ਸ਼ਸਤਰ ਬਾਂਧ ਨਰ ਭੇਖ ਬਨਾਇਓ ਪੈਰ ਕਵਚ ਦੁੰਦ ਵੀ ਬਜਾਇਓ ਦੋਹਰਾ ਸੈਣ ਸਕਲ ਲੈ ਕੇ ਚੜੀ ਸੂਰਨ ਸਕਲ ਜਿਤਾਏ ਬੈਰਮ ਖਾਮ ਹੋਏ ਪ੍ਰਿਤ ਕੋ ਵੀਰਾ ਦੇਉ ਬੁਲਾਏ ਚਉਪਈ ਸੈਨਾ ਸਗਲ ਸੰਗ ਲੈ ਦਾਈ ਬਾਂਧੇ ਗੋਲ ਸਾਮੂਹੇ ਆਈ ਬੈਰਮ ਖਾਂ ਇੱਕ ਪ੍ਰਿਤ ਪਠਾਇਓ ਮੁਹ ਕਾ ਜੀਤ ਤਬ ਆਗੇ ਜਾਇਓ ਯੋ ਸੁਨ ਸੂਰ ਸਕਲ ਦਿਸ ਪਰੇ ਭਾਂਤ ਭਾਂਤ ਕੈ ਆਜਿਤ ਧਰੇ ਤਾਂ ਕੋ ਘੇਰ ਦਸੋ ਦਿਸ ਆਏ ਤਾਨ ਕਮਾਨਨ ਬਾਣ ਚਲਾਏ ਦੋਹਰਾ ਅਸ ਫਾਂਸੀ ਧਰ ਸਿਪਰ ਲੈ ਗੁਰਜ ਗੁਫਨ ਲੈ ਹਾਥ ਗਿਰ ਗਿਰ ਗੇ ਜੋਧਾ ਤਰਨ ਵਿਧੇ ਬਰਛੀਆਂ ਸਾਥ ਭੁਜੰਗ ਛੰਦ ਲੈ ਹਾਥ ਸੈਥੀ ਅਰਬ ਖਰਬ ਤਾਏ ਬੰਦੇ ਗੋਲ ਹਾਠੇ ਹਠੀ ਖੇਤ ਆਏ ਮਹਾਕੋਪ ਕੈ ਬਾਲ ਕੇ ਤੀਰ ਟੂਕੇ ਦਹੂ ਔਰ ਤੇ ਮਾਰ ਹੀ ਮਾਰ ਕੂਕੇ ਸੋਈਆ ਛੋਰ ਨੇ ਸਾਨਣ ਕੇ ਫਰਰੇ ਭਟ ਢੋਲ ਟਮਾਕਣ ਦੈ ਕਰ ਟੂਕੇ ਟਾਲਣ ਕਉ ਗਹਿ ਕੇ ਕਰ ਭੀਤਰ ਮਾਰ ਹੀ ਮਾਰ ਦਸੋ ਦਿਸ ਕੂਕੇ ਵਾਰ ਅਪਾਰ ਬਹਿ ਕਈ ਬਾਰ ਗਏ ਛੁਟ ਕੰਚਨ ਕੋਟ ਕਨੂਕੇ ਲੋਹ ਲੋਹਾਰ ਗੜੈ ਜਨ ਜਾਰੇ ਉਠੈ ਇਕ ਵਾਰ ਤ੍ਰਿਨਾਰ ਭੂਕੇ ਭੁਜੰਗ ਛੰਗ ਗੁਰੇ ਖੇਲ ਮਹਾਮੰਦਲੇ ਜਾਗ ਜਾਗਤਾਏ ਦਉ ਜਈ ਅਫਰੀਦੀਏ ਕੋ ਵਿਆਏ ਹਠੇ ਸੂਰ ਲੋਦੀ ਮਹਾ ਕੋਪ ਕਹਿ ਕਹਿ ਭਰੇ ਆਨ ਕਹਿ ਬਾੜ ਵਾਰੀਨ ਲੈ ਕੈ ਪਰੀ ਬਾੜ ਵਾਰੀਨ ਕੀ ਮਾਰਿ ਪਾਰੀ ਗਏ ਜੂਜ ਜੋਦਾ ਬੜੇ ਹੰਕਾਰੀ ਮਹਾਮਾਰਿ ਬਾਨਾਨ ਕੀ ਗਾੜ ਐਸੀ ਮਨੋ ਕੁਾਰ ਕੇ ਮੇਘ ਕੀ ਬ੍ਰਿਸ਼ ਜੈਸੀ ਪਰੇ ਆਣ ਜੋਦਾ ਚਹੂ ਔਰ ਪਾਰੇ ਮਹਾ ਮਾਰ ਹੀ ਮਾਰ ਐਸੇ ਪੁਕਾਰੇ ਹਟੇ ਨਾਏ ਛਤਰੀ ਛਕੇ ਛੋਭ ਐਸੇ ਮਨੋ ਸਾਜ ਸ੍ਰੀ ਕਾਲ ਕੀ ਜਵਾਲ ਜੈਸੇ ਤਏ ਅਰਵਿਆਛੇ ਮਹਾਸੂਰ ਪਾਰੀ ਕਰੈ ਤੀਨ ਹੂ ਲੋਕ ਜਿਨ ਕੋ ਜੁਹਾਰੀ ਲੈ ਹਾਥ ਤੇ ਤਿਰਸੂਲ ਐਸੋ ਪਰਮਾਵੈ ਮਨੋ ਮੇਗ ਮੈ ਦਾਮਨੀ ਦਮਕ ਜਾਵੈ ਚਉਪਈ ਤਾਏ ਵੀਰ ਜੋਰ ਦਲ ਭਾਰੀ ਬਾਨਾ ਬਦੇ ਬਡੇ ਹੰਕਾਰੀ ਤਾਨ ਤਨੀ ਹਨ ਬਾਣ ਚਲਾਵੈ ਬਾਂਦੇ ਗੋਲ ਸਾਮੋਹੇ ਆਵੈ ਜਬ ਅਵਲਾ ਵਹ ਨੈਣ ਨਿਹਾਰੇ ਭਾਂਤ ਭਾਂਤ ਕੇ ਸ਼ਸਤਰ ਪ੍ਰਹਾਰੇ ਮੂੰਡ ਜੰਗ ਬਾਹਨ ਬਿਨ ਕੀਨੇ ਪਠੈ ਧਾਮ ਜਮ ਕੇ ਸੋ ਦੀਨੇ ਜੂਝ ਅਨੇਕ ਸੁਭਟ ਰਣ ਗਏ ਹੈ ਗੈ ਰਥੀ ਬਿਨਾ ਆਸੀ ਪਏ ਜੂਝੇ ਵੀਰ ਖੇਤ ਪਟ ਭਾਰੀ ਨਾਚੇ ਸੂਰ ਵੀਰ ਹੰਕਾਰੀ ਦੋਹਰਾ ਲਗੇ ਬਿਰਨ ਕੇ ਸੂਰਮਾ ਪਰੇ ਧਰਨ ਪੈ ਆਏ ਗਿਰੇ ਪਰੇ ਉਠ ਪੁਨ ਲਰੇ ਅਦ ਹਿਰਦੈ ਕਰ ਚਾਏ ਭੁਜੰਗ ਛੰਦ ਕਿਤੇ ਗੋਹਨ ਗੁਰਜ ਗੋਲੇ ਉਵਾਰੈ ਕਿਤੇ ਚੰਦਰ ਤ੍ਰਿਸੂਲ ਸੈਥੀ ਸੰਵਾਰੈ ਕਿਤੇ ਪਰਖ ਫਾਂਸੀ ਲਏ ਹਾਥ ਡੋਲੈ ਕਿਤੇ ਮਾਰਹੀ ਮਾਰ ਕੈ ਵੀਰ ਬੋਲੈ ਦੋਹਰਾ ਅਤ ਚਿਤ ਕੋ ਵਢਾਇ ਕੈ ਸੂਰਨ ਸਕਲ ਨਕਾਏ ਜਹਾਂ ਬਾਲ ਠਾਢੀ ਉਤੀ ਤਾਂ ਭਰਤ ਭੇ ਆਏ ਚਉਬਈ ਖਿਚ ਪਚਾਏ ਜੋਧਾ ਸਮਵਾ ਮੈਂ ਚਟਪੜ ਸੋਟ ਵਿਗਟ ਕਟ ਜਾਵੇਂ ਜੂਜ ਪ੍ਰਾਣ ਸਨਮੁਖ ਜੇ ਦੇਹੀ ਡਾਰ ਵਿਵਾਨ ਬਰੰਗਨ ਲੇਹੀ ਦੋਹਰਾ ਜੇ ਪਟ ਆਣ ਅਪਛਰਨ ਲੈ ਵਿਵਾਨ ਚੜਾਏ ਤਿੰਨ ਪ੍ਰਤੀ ਔਰ ਨਿਹਾਰ ਕੈ ਲਰਤ ਸੂਰ ਸਮਹਾਏ ਪੁਜੰਗ ਚੰਦ ਚਹੂ ਔਰ ਤੇ ਚਾਵਣੈ ਚੀਤਕਾਰੀ ਰਹੇ ਗਿੱਧ ਆਕਾਸ ਮੰਡਰਾਏ ਭਾਰੀ ਲਗੇ ਕਾਏ ਜੋ ਦਾਗਰੇ ਭੂਮਿ ਬਾਰੇ ਐਸੀ ਭਾਂਦ ਚੁੰਮੈ ਮਨੋ ਮਤ ਵਾਰੇ ਹਰੀ ਬਾਣ ਗੋਲਾਨ ਕੀ ਪੀਰ ਪਾਰੀ ਬਹਿ ਤੀਰ ਤਰਵਾਰ ਕਾਤੀ ਕਟਾਰੀ ਹਠੇ ਐ ਠਿਆਰੇ ਮਹਾਬੀਰ ਧਾਏ ਬਧੇ ਗੋਲ ਗਾੜੇ ਚਲੇ ਖੇਤ ਆਏ ਗੁਰਿਆ ਖੋਲ ਮਹਾਮੰਦਲੇ ਜਾਕ ਮਾਰੇ ਦਹੋ ਜੀ ਅਫਰੀ ਤੇ ਲੋਧੀ ਸੰਧਾਰੇ ਬਲੀ ਸੂਰ ਨਿਆਜੀ ਐਸੀ ਪਾਂਤ ਕੂਟੇ ਚਲੇ ਭਾਜ ਜੋਧਾ ਸਵੈ ਸੀਸ ਫੂਟੇ ਸੋਈਆ ਸੂਰ ਗਏ ਕਟਦੈ ਝਟਦੈ ਤਬ ਬਾਲ ਕੁਪੀ ਹਥਿਆਰ ਸੰਭਾਰੇ ਪਟ ਸਲੋਹਤੀ ਪਰਸੇ ਗਵਾਰੀ ਬੈਰਨ ਕੇ ਤਨ ਝਾਰੇ ਏਕ ਲਰੇਕ ਹਾਟ ਰੇਕ ਦੇਖ ਡਰੇ ਮਰ ਗਏ ਬਿਨ ਮਾਰੇ ਵੀਰ ਕਰੋਰ ਸਰਾਸਨ ਛੋਰ ਤ੍ਰਿਣਾਨ ਕੋ ਤੋਰ ਸੁਅਨ ਡਾਰੇ ਚਉਪਈ ਕੋਪੇ ਅਰ ਬਿਲੋਗ ਤਾ ਪਾਰੇ ਦੁੰਦ ਵਿਚਲੇ ਬਜਾਏ ਨਗਾਰੇ ਟੂਟੇ ਚਉ ਹੋਰ ਰਿਸ ਕਹਿ ਕਹਿ ਭਾਂਤ ਭਾਂਤ ਕੇ ਆਜ ਤੁ ਲੈ ਕੈ ਦੋਹਰਾ ਬਜਰਵਾਨ ਵਿਸ਼ਵਾਵ ਸਿਖ ਬਰਸਿਓ ਸਾਰ ਅਪਾਰ ਊਚ ਨੀਚ ਕਾਇਰ ਸੋਟ ਸਭ ਕੀਨੇ ਇੱਕ ਸਾਰ ਚਉਪਈ ਐਸੀ ਭਾਂਤ ਖੇਤ ਜਬ ਪਰਿਓ ਅਰਬ ਰਾਏ ਕੋ ਪਚਨੋ ਚਰਿਓ ਜਾ ਕੋ ਜੀਤ ਜਾਣ ਨਹੀਂ ਦੀਜੈ ਘੇਰ ਦਸੋ ਦਿਸਦੇ ਬਦ ਕੀਜੈ ਅਰਬ ਰਾਏ ਕੋ ਬਚਨੋ ਚਾਰੇ ਕੋਪੇ ਸੂਰ ਵੀਰ ਅਠਿਆਰੇ ਤਾਨ ਕਮਾਨਨ ਬਾਣ ਚਲਾਏ ਵੇਦ ਬਾਲ ਕਉ ਪਾਰ ਪਰਾਏ ਦੋਹਰਾ ਵੇਦਵਾਨ ਜਬ ਤਨ ਗਏ ਤਬ ਤ੍ਰਿਏ ਕੋਪ ਵਢਾਏ ਅਮਿਤ ਜੁਦ ਤੇ ਠਾਂਕਿਓ ਸੋ ਮੈਂ ਕਾਹਤ ਬਨਾਏ ਚਉਪਈ ਲੱਗੇ ਦੇਹ ਤੇ ਬਾਣ ਨਿਕਾਰੇ ਤਨ ਪੁਨ ਵਹਿ ਬੈਰੀਆਂ ਮਾਰੇ ਜਿਨ ਕੀ ਦੇਹ ਘਾਵ ਦਿੜ ਲਾਗੇ ਤੁਰਤ ਬਰੰਗਨ ਸੋ ਅਨੁਰਾਗੇ ਐਸੀ ਭਾਂਤ ਵੀਰ ਬਹੁ ਮਾਰੇ ਬਾਜੀ ਕਰੀ ਰਥੀ ਹਨ ਡਾਰੇ ਤੁਮਲ ਜੁਦ ਤੇ ਠਾਂ ਅਤਿ ਮਚਿਓ ਏਕ ਸੂਰ ਜੀਤ ਨਹਿ ਬਚਿਓ ਅਰਬ ਰਾਏ ਆਪਨ ਤਬ ਧਾਇਓ ਆਨ ਬਾਲ ਸੋ ਜੂਜ ਮਚਾਇਓ ਚਤੁਰਵਾਨ ਤਬ ਤ੍ਰਿਆ ਪ੍ਰਹਾਰੇ ਚਾਰੋ ਅਸੂ ਮਾਰ ਹੀ ਡਾਰੇ ਹੁਨ ਰਥ ਕਾਟ ਸਾਰਥੀ ਮਾਰਿਓ ਅਰਬ ਰਾਏ ਕੋ ਬਾਣ ਪ੍ਰਹਾਰਿਓ ਮੋਹਿਤ ਕਹਿ ਤਾਕੋ ਗਹਿਲੀਨੋ ਦੁੰਧਵ ਤਵੈ ਜੀਤ ਕੋ ਦੀਨੋ ਤਾਕੋ ਬਾਣ ਧਾਮ ਲੈ ਆਈ ਭਾਂਤ ਭਾਂ ਸੋ ਦਰਬ ਲੁਟਾਈ ਜੈ ਦੁੰਦਵੀ ਦਵਾਰ ਪੈ ਬਾਜੀ ਗ੍ਰਹਿ ਕੇ ਲੋਕ ਸਗਲ ਪੇ ਰਾਜੀ ਦੋਹਰਾ ਕਾੜ ਭੋਹਰਾ ਤੇ ਪਤਹਿ ਦੀਨੋ ਸ਼ਤਰ ਦਿਖਾਏ ਵਿਦਾ ਕਿਓ ਇਕ ਅਸੁਦੈ ਔ ਪਗਿਆ ਬਧਵਾਏ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 96 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ